ਆਸਾ ਕਹਾ ਭਇਓ ਜੋ ਤਨ ਭਇਓ ਛਿਨ ਛਿਨ ਕਹਾ ਭਇਓ ਕੀ ਹੋ ਗਿਆ ਛਿਨ ਛਿਨ ਜੇ ਸਰੀਰ ਜਿਹੜਾ ਹੈਗਾ ਥੋੜਾ ਥੋੜਾ ਕਰਕੇ ਥੋੜਾ ਥੋੜਾ ਕਰਕੇ ਘਟੀ ਜਾਂਦਾ ਪੁਰਾਣਾ ਹੋਈ ਜਾਂਦਾ ਖਤਮ ਹੋਈ ਜਾਂਦਾ ਕੋਈ ਗੱਲ ਨਹੀਂ ਇਹਦੀ ਕੋਈ ਚਿੰਤਾ ਨਹੀਂ ਹੈ ਕਹਾ ਭਇਓ ਪ੍ਰੇਮ ਜਾਏ ਤੋਂ ਡਰ ਪੈ ਤੇ ਰੋ ਜਾਣ ਇਹਦਾ ਕੋਈ ਡਰ ਨਹੀਂ ਮਰੂ ਸਰੀਰ ਦੇ ਘਟਣ ਦਾ ਪਰ ਜੇ ਪ੍ਰੇਮ ਘਟੇ ਤੇਰੇ ਨਾਲ ਫੇਰ ਡਰ ਹੈ ਸਰੀਰ ਦੇ ਘਟਣ ਦਾ ਡਰ ਨਹੀਂ ਪ੍ਰੇਮ ਦੇ ਘਟਣ ਦਾ ਡਰ ਹੈ ਤੇਰੇ ਜਾਣੇ ਜਿਹੜੇ ਤੇਰੇ ਨਾਲ ਪ੍ਰੇਮ ਜੇ ਘਟਦਾ ਹੈ ਫਿਰ ਡਰ ਹੈ ਜੇ ਉਹਨਾਂ ਦਾ ਸਰੀਰ ਘਟਦਾ ਫਿਰ ਉਹਨੂੰ ਕੋਈ ਡਰ ਨਹੀਂ ਲੋਕ ਸਰੀਰ ਨਾਲ ਜੁੜੇ ਹੋਏ ਨੇ ਸਰੀਰ ਕੀਮਤੀ ਸਮਝਦੇ ਨੇ ਭਗਤ ਪ੍ਰੇਮ ਨੂੰ ਕੀਮਤੀ ਸਮਝਦੇ ਨੇ ਪ੍ਰੇਮ ਜਾਏ ਤੋਂ ਡਰਪੈ ਤੇਰੋ ਜਾਣ ਜੇ ਪ੍ਰੇਮ ਦਾ ਕਮੀ ਹੁੰਦੀ ਹੈ ਪ੍ਰੇਮ 'ਚ ਕਮੀ ਹੁੰਦੀ ਹੈ ਨਾ ਜਾਏ ਤਾਂ ਕਮੀ ਆਈ ਪ੍ਰੇਮ 'ਚ ਫਿਰ ਜਾਨ ਨੂੰ ਡਰ ਲੱਗਦਾ ਤੁਝੇ ਚਰਨ ਔਰ ਬਿੰਦ ਭਵਨ ਮਨ ਤੇਰੇ ਚਰਨਾਂ ਦੇ ਨਾਲ ਔਰ ਬਿੰਦ ਭਵਨ ਮਨ ਮੇਰਾ ਜਿਹੜਾ ਭਵਨ ਮਨ ਮੇਰਾ ਜਿਹੜਾ ਰੂਪੀ ਭਵਨ ਉਹਦੇ ਵਿੱਚ ਜਿਹੜਾ ਪ੍ਰਕਾਸ਼ ਹੈ ਪ੍ਰਕਾਸ਼ ਕਿਰਨਾਂ ਹੁੰਦੀਆਂ ਨੇ ਅਰਵਿੰਦ ਕਹਿੰਦੇ ਨੇ ਜਿਵੇਂ ਇੱਕ ਚੱਕੇ ਦੇ ਗਾਜ ਹੁੰਦੇ ਨੇ ਇਹ ਕਿਰਨਾਂ ਹੁੰਦੀਆਂ ਨਿਕਲਦੀ ਕਿਰਨਾਂ ਨਿਕਲਦੀ ਨਾਲ ਜਿਵੇਂ ਗੋਲ ਚੀਜ਼ ਤੋਂ ਗਾਜ ਨਿਕਲਦੀ ਇਹ ਮੇਰਾ ਬੰਦ ਤੇਰੇ ਕਰਕੇ ਤੇਰੀਆਂ ਕਿਰਨਾਂ ਕਰਕੇ ਪ੍ਰਕਾਸ਼ ਰੂਪ ਹੈ ਪਵਨ ਮਨ ਮੇਰਾ ਬੜਿਆ ਹੋਇਆ ਕਹਦਾ ਹੈ ਮੇਰਾ ਮਨ ਭਵਨ ਕਾਦੇ ਨਾਲ ਤਣਿਆ ਹੋਇਆ ਬਣਿਆ ਹੋਇਆ ਤੁਝੇ ਚਰਨ ਅਰਬਿੰਦ ਆ ਜਿਹੜੇ ਤੇਰੇ ਚਰਨਾਂ ਚੋਂ ਲਾਈਟ ਜੋਤ ਨਿਕਲੀ ਆ ਨਾ ਗੁਰ ਕੇ ਚਰਨ ਵਸਣ ਮੇਰੇ ਹੀ ਇਹ ਸੰਤੋ ਪੁਨੀਤਾ ਦੇਹੀ ਪੁਨੀਤਾ ਦੇਹੀ ਦੀਆਂ ਕਰਨਾਂ ਨੇ ਥੋੜੀ ਦੇਹੀ ਪੁਨੀਤਾ ਦੇਹੀ ਕਹੀ ਹੈ ਨਾ ਉਹ ਜੋ ਕਰਨਾਂ ਨੇ ਪਾਣ ਕਰ ਪੁਨੀਤਾ ਦੇਹੀ ਉਹਦੀ ਜਿਹੜੀ ਜੋਤ ਹੈ ਪੁਨੀਤਾ ਦੇਹੀ ਹੋਈ ਹੈ ਪਾਨ ਕਰਤ ਪਾਇਓ ਪਾਇਓ ਰਾਮਈਆ ਧਨ ਪਾਨ ਕਰਤ ਪਾਇਓ ਤੇਰਾ ਜਿਹੜਾ ਜਿਹੜਾ ਰਸ ਹੈ ਨਾ ਰਸ ਰਸ ਪੀਤਾ ਕਿਵੇਂ ਪੀਤਾ ਕੱਕਾ ਕਰਨ ਕਮਲ ਮੇ ਪਾਵਾ ਉਹ ਕਬੀਰ ਕਹ ਰਿਹਾ ਪਿੱਛੇ ਉਹ ਜਿਹੜੀ ਕਰਨ ਕਮਲ ਚ ਪਈ ਆਹੀ ਚੱਲਦੇ ਹਿੱਸਾ ਇੱਕ ਭੇੜ ਕਰਨ ਦਾ ਕੱਕਾ ਕਰਨ ਕਮਲ ਮੇ ਪਾਵਾ ਸਸੀ ਬਗਾਸ ਸੰਪਟ ਨਹੀਂ ਆਵਾ ਬੰਤਾ ਬਗਾਸ ਹੋ ਗਿਆ ਜਿਹੜਾ ਬਗਾਸ ਹੋਇਆ ਉਹੀ ਭਵਨ ਬਲ ਬੜੇ ਜਿਹੜਾ ਚਾਨਣ ਹੋਇਆ ਉਹੀ ਭਵਨ ਬਣ ਬੜੇ ਸੰਪਟ ਨਹੀਂ ਆਵਾ ਹੁਣ ਵਿਚਾਲੇ ਪੜਦਾ ਨਹੀਂ ਆ ਸਕਦਾ ਜਿੰਨਾ ਗਿਆਨ ਹੋ ਗਿਆ ਉਹਦੇ ਵਿਚਾਲੇ ਪੜਦਾ ਨਹੀਂ ਹੁੰਦਾ ਫਿਰ ਉਹ ਤੋਂ ਬਾਅਦ ਕੀ ਹੋਇਆ ਔਰ ਜਹਾਂ ਤਾਂ ਕੁਸ ਪਰ ਅਸ ਆਵਾ ਪਾਵਾ ਜਿਹੜਾ ਉਦੋਂ ਕੁਸਬ ਦੇ ਵਿੱਚ ਰਸ ਪ੍ਰਾਪਤ ਹੋਇਆ ਨੂੰ ਕੁਸ ਫਿਰ ਦੇ ਵਿੱਚ ਫਿਰ ਦੇ ਕਮਲ ਦੇ ਵਿੱਚ ਜਿਹੜਾ ਰਸ ਪ੍ਰਾਪਤ ਹੋਇਆ ਨੂੰ ਮਹਿਸੂਸ ਹੋਇਆ ਮੈਨੂੰ ਰਸ ਮੈਨੂੰ ਰਸ ਮਿਲਿਆ ਕੁਸਬ ਰਸ ਪਾਵਾ ਲੋ ਅਕਾ ਕਹਾ ਕਹਿ ਸਮਝਾਵਾ ਉਹ ਕਹਿੰਦੇ ਅਕਾ ਹੈ ਉਹ ਨਹੀਂ ਦੱਸਿਆ ਜਾ ਸਕਦਾ ਕਾ ਕਹਿ ਸਮਝਾਵਾ ਇਹ ਕਬੀਰ ਕਹਿ ਰਿਹਾ ਉਹੀ ਗੱਲ ਨੂੰ ਪਲਟ ਕੇ ਰਵਦਾਸ ਕਹਿ ਰਿਹਾ ਬਾਅਦ ਦੇ ਵਿੱਚ ਪਾਣ ਕਰਤ ਪਾਇਓ ਪਾਇਓ ਰਾਮਈਆ ਧਨ ਪਾਣ ਕਰਤ ਪਾਇਓ ਜਿਬ ਆਇਆ ਪਾਵਰ ਇੱਕ ਇੱਕ ਭੌਰਾ ਪੋਪ ਰਸ ਵਿਦਾ ਫੁੱਲ ਦੇ ਵਿੱਚ ਰਸ ਹੈ ਫੁੱਲ ਦੇ ਵਿੱਚ ਤਾਂ ਰਸ ਹੈ ਵਕਰੰਦ ਹੈ ਉੜਦਾ ਫਿਰਦਾ ਪਾਵਰ ਏਕ ਪੋਪ ਰਸ ਵਿਦਾ ਬਾਹਰ ਹੈ ਲੈ ਉਰ ਤਰਿਆ ਉਹਦੇ ਨਾਲ ਜੁੜ ਕੇ ਬਲਦੇ ਦੇ ਨਾਲ ਉਹਦੇ ਤੇ ਬੈਠ ਕੇ ਉਹਦੇ ਸੰਗਤ ਕਰਕੇ ਉਥੋਂ ਭੌਰੇ ਨੇ ਰਸ ਲੈ ਲਿਆ ਬਾਹਰ ਹੈ ਲੈ ਉਰ ਤਰਿਆ ਸੋ ਰਹਿ ਵੱਦੇ ਪਵਨ ਚ ਘੋਰਿਆ ਇਹ ਵੀ ਕਬੀਰ ਦਾ ਹੀ ਸ਼ਬਦ ਹੈ ਆਕਾਸ਼ੇ ਫਰ ਫਰਿਆ ਜਦੋਂ ਤੋਂ ਰਸ ਆਇਆ ਬਸ ਉਹ ਰਸਤਾ ਜਿਹਨੂੰ ਆਉ ਉਹਨੂੰ ਹੀ ਪਤਾ ਲੱਗੂਗਾ ਰਸ ਨਹੀਂ ਕਬੀਰ ਕਹਿੰਦਾ ਦੱਸਿਆ ਜਾ ਸਕਦਾ ਨਾਮ ਦਾ ਰਸ ਕੈਸਾ ਹੁੰਦਾ ਜਿਹਨੂੰ ਆਉ ਉਸ ਨੂੰ ਪਤਾ ਲੱਗੂਗਾ ਕਾਲ ਬਖੀਰ ਕਹਿੰਦਾ ਮੈਨੂੰ ਤਾਂ ਆਇਆ ਨਹੀਂ ਰਸ ਤੈਨੂੰ ਆਉਣਾ ਕਿੱਥੋਂ ਦੀ ਤੈਨੂੰ ਵਾਲੀ ਦੀ ਸਮਝ ਆਈ ਜਿਹਨੂੰ ਗੁਰਬਾਣੀ ਦੀ ਨਹੀਂ ਸਮਝ ਆਈ ਸਾਰੀ ਜ਼ਿੰਦਗੀ ਨੂੰ ਰਸ ਕਿੱਥੋਂ ਆਉਣਾ ਸੀ ਉਹ ਤਾਂ ਗੁਰਬਾਣੀ ਦੀ ਸਮਝ ਆਈ ਵੀ ਕੀ ਸੀ ਗੱਲ ਗੱਲ ਕੀ ਹੈ ਉਹ ਤਾਂ ਵੈਗਰੂ ਨੂੰ ਨਾਮ ਰਬਦ ਨੂੰ ਰਾਤ ਕੇ ਟੁਕੜਾ ਸੀ ਜਿਹੜੇ ਵੈਗਰੂ ਵੈਗਰੂ ਕਰਦੇ ਉਹਨੂੰ ਦਾ ਆਉਣਾ ਹੀ ਨਹੀਂ ਹੈ ਉਹਦਾ ਹੀ ਨਹੀਂ ਹੁੰਦਾ ਉਹਨਾਂ ਨੂੰ ਕੀ ਪਤਾ ਨਾਮ ਕੀ ਹੁੰਦਾ ਗੁਰਬਾਣੀ ਚ ਨਾਮ ਸਮਾਇਆ ਹੋਇਆ ਜਿਹੜਾ ਇਹਨੂੰ ਰੜਕਦੇ ਥੋੜੋ ਸੀ ਦਾ ਇਹ ਰੜਕਿਆ ਨਹੀਂ ਵੈਗਰੂ ਵੈਗਰੂ ਕਰਦੇ ਸੀ ਉੱਥੋਂ ਦਾ ਉੱਥੇ ਹੈ ਨਹੀਂ ਸੀ ਜਾਂ ਪਰਮੇਸ਼ਰ ਦਾ ਕੋਈ ਨਾਮ ਹੀ ਨਹੀਂ ਹੁੰਦਾ ਨਮਸਤਕ ਦਾ ਨਾਮ ਕਹਤਾ ਤੇ ਉਹ ਤਾਂ ਰਸ ਭਾਲਦੇ ਨੇ ਇਹ ਤਾਂ ਇਸ ਤੋਂ ਵੱਧ ਪ੍ਰਭਾਵਿਤ ਨੇ ਸਾਰੇ ਗੁਰਬਾਣੀ ਕੁਝ ਹੋਰ ਕਹਿੰਦੀ ਹੈ ਕੁਝ ਹੋਰ ਕਰੀ ਜਾਂਦੇ ਨੇ ਰਸ ਕਿੱਥੋਂ ਕੋਲ ਸੀ ਰਸ ਹੁੰਦਾ ਜਿਵੇਂ ਇਹ ਦੱਸਦਾ ਕਬੀਰ ਔਰ ਤਾਂ ਕੁਛ ਬਰਸ ਪਾਵਾ ਸੋ ਕਹਿ ਕਹਾ ਕਹਿ ਸਮਝਾਵਾ ਕੱਕਾ ਕਰਨ ਕਬਲ ਵਿੱਚ ਪਾਵਾ ਜੇ ਗੁਰਬਾਣੀ ਦੀ ਤੇ ਪੈ ਜਾਂਦੀ ਨਾ ਤੇ ਦੇ ਵਿੱਚ ਫਿਰ ਆਸ ਪੈਦਾ ਹੁੰਦਾ ਸੀ ਕਰਨ ਤਾਂ ਕੋਲੀ ਬਈ ਸਮਝ ਤਾਂ ਇੱਕ ਗੱਲ ਵੀ ਨਹੀਂ ਆਈ ਨਾ ਰਾਸ ਗਾਜਣਾ ਪੈਣਾ ਸੀ ਜੇ ਇੱਕ ਗੱਲ ਸਮਝ ਆ ਗਈ ਸਾਰੀ ਸਮਝ ਆ ਜਾਣਗੀ ਇਹ ਵੀ ਗੱਲ ਹੈ ਗੱਲੇ ਆ ਸਾਰੀ ਬਹੁਤੀਆਂ ਗੱਲਾਂ ਦੀਆਂ ਗੁਰਬਾਣੀ ਦੀ ਗੱਲ ਇੱਕ ਨਾਨਕ ਲੇਖੇ ਇੱਕ ਗੱਲ ਇੱਕ ਗੱਲ ਗੱਲੇ ਇੱਕ ਹੈ ਸਾਰੀ ਉਹ ਇਹ ਸਮਝ ਆਉਣੀ ਜਿੰਨਾ ਜਰ ਇੱਕ ਦੀ ਸਮਝ ਨਹੀਂ ਆਉਂਦੀ ਇੱਕ ਕੀ ਹੈ ਸਾਰੀ ਗੱਲ ਜਿੰਨੀ ਵੀ ਹੈ ਇੱਕ ਦੀ ਉਹ ਸਮਝ ਆਇਆ ਇੱਕ ਕੀ ਹੈ ਇਹ ਸਮਝਾ ਰਹੀ ਹੈ ਬਾਣੀ ਚਾਹ ਰਵਦਾਸ ਨੇ ਸਮਝਾਇਆ ਚਾਹ ਕਬੀਰ ਨੇ ਸਮਝਾਇਆ ਚਾਹ ਕੋ ਨਾਨਕ ਨੇ ਸਮਝਾਇਆ ਚਾਹ ਕਿਸੇ ਹੋਰ ਨੇ ਸਮਝਾਇਆ ਜਦੋਂ ਬੈਠੇ ਇੱਕ ਕੀ ਹੈ ਇਹ ਸਮਝਾ ਰਹੇ ਜਾਂ ਇੱਕ ਕਿਵੇਂ ਹੁਣਾ ਹੋਣਾ ਹੋਈ ਦਾ ਕਿਵੇਂ ਇੱਕ ਇਹੀ ਸਮਝਾ ਰਹੇ ਕੋਈ ਗੱਲ ਹੈ ਕਿ ਫਿਰ ਗੱਲਾਂ ਕਰੀ ਉਸਨੇ ਉਸੇ ਗੱਲ ਨੂੰ ਦੂਏ ਤਰੀਕੇ ਨਾਲ ਕਹਤਾ ਉਸੇ ਗੱਲ ਨੂੰ ਦੂਏ ਤਰੀਕੇ ਨਾਲ ਕਹਤਾ ਰਹਾਉ ਸੰਪਤੀ ਵਿਪਤ ਪਟਲ ਮਾਇਆ ਤੁਹਾਨੂੰ ਜਿਹੜੀ ਸੰਪਤੀ ਹੈ ਨਾ ਸੰਸਾਰ ਦੀ ਜਾਇਦਾਦ ਹੈ ਦੁਨੀਆ ਦੇ ਤਖਤੇ ਤੇ ਪਟਲ ਹੁੰਦਾ ਤਖਤਾ ਦੁਨੀਆ ਦੇ ਪਰਦੇ ਤੇ ਹੈ ਤਖਤੇ ਤੇ ਤਖਤਾ ਵੀ ਕਹਿੰਦੇ ਜਿੰਨੀ ਵੀ ਸੰਪਤੀ ਦਿੰਦੀ ਹੈ ਤੁਹਾਨੂੰ ਮਾਇਆ ਤੁਹਾਨੂੰ ਇਹ ਵਿਪਤਾ ਵਿਪਤਾ ਰੂਪ ਸੰਪਤੀ ਵਿਪਤ ਪਟਲ ਮਾਇਆ ਧਨ ਇਹ ਸੰਪਤੀ ਵਿਪਤੀ ਹੈ ਵਿਪਤਾ ਵਿਪਤ ਨੂੰ ਸੰਪਤੀ ਕਹੀ ਜਾਂਦੀ ਹੈ ਇਹ ਵਿਪਤਾ ਦਾ ਕਾਰਨ ਤਾਨਰ ਭੂ ਪਰਾਤਨ ਬਹਿਰਾ ਇਸ ਦਾ ਬੂਆ ਜਗਤ ਕਰਕੇ ਜਿਹੜੀ ਚੀਜ਼ ਤੋਂ ਬਹਿਰ ਪੈਦਾ ਹੁੰਦਾ ਉਹ ਵਿਪਤਾ ਨਹੀਂ ਹੁੰਦੀ ਉਸੇ ਹੀ ਫਰਕ ਗੁਰਮਤਾ ਦੇਸ਼ੀ ਕੋਣ ਇਹ ਹੈ ਵੀ ਇਹ ਵਿਪਤਾ ਹੈ ਵਿਪਤਾ ਸੰਪਤੀ ਪਟਲ ਵਿਪਤ ਮਾਇਆ ਤਨ ਜਿਹਨੂੰ ਜ਼ਿਆਦਾ ਪ੍ਰੇਮ ਕਰਦਾ ਹੈ ਉਹ ਵਿਪਤਾ ਹੈ ਵਿਪਤਾ ਇਹਦੀ ਆਪਣੀ ਖਰੀਦੀ ਹੋਈ ਹੈ ਵਿਪਤਾ ਕਿਸੇ ਤੋਂ ਨਹੀਂ ਮਿਲੀ ਹੋਈ ਆਦਮੀ ਨੂੰ ਇਹਦੀ ਆਪਣੀ ਖਰੀਦ ਹੈ ਇਹਦੀ ਆਪਣੀ ਬੁੱਧੀ ਦੀ ਖਰੀਦ ਹੈ ਇਹਦੀ ਆਪਣੀ ਅਕਲ ਦੀ ਖਰੀਦ ਹੈ ਥੋੜੇ ਕੋਲ ਪੈਦਾ ਕਰਦਾ ਆਪ ਪੈਦਾ ਕਰਦਾ ਹੈ ਸੁਣਨੇ ਕੀ ਨੇ ਸਾਰੀ ਵਿਪਤਾ ਹੀ ਹੈ ਸੁਣਨੇ ਵਿਪਤਾ ਹੀ ਹੈ ਇਤੋਂ ਕੋਲ ਇੱਕਦਮ ਭਗਤਾਂ ਦੇ ਸੰਸਾਰੀਆਂ ਦੇ ਦੇਸੀ ਕੋਲ ਰਲਦਾ ਹੀ ਨਹੀਂ ਕੋਈ ਬੰਦਾ ਸਿੱਖ ਵਿਪਤਾ ਐ ਭਗਤੀ ਨੂੰ ਕੋਈ ਬੰਦਾ ਸਿੱਖ ਜਿੱਦੀ ਸੰਸਾਰ ਦੀ ਸੰਪਤੀ ਹੈ ਵਿਪਤਾ ਹੈ ਬੰਦਾ ਕੋਈ ਜੇ ਸੰਪਤੀ ਨੂੰ ਵਿਪਤ ਮੰਨਣ ਤਾਂ ਗੁਰਦਾਰਾਂ ਤੇ ਸੋਨਾ ਕਿਉਂ ਚੜਾਉਣ ਗੋਲ ਕਿਉਂ ਰੱਖਦੇ ਗੋਲ ਕਰ ਸੋਨਾ ਹੀ ਵਿਪਤਾ ਬਣੀ ਪਈ ਅੱਜ ਸੋਬਰਾ ਦੇ ਬੁੱਧਾ ਦੇ ਵਿੱਚ ਜੇ ਮੂਰਤੀ ਸੀ ਇਹਦੀ ਹੀਰੇ ਜੜੇ ਹੋਏ ਤੇ ਤਾਂ ਹੀ ਹਮਲਾ ਕੀਤਾ ਅਗਲੇ ਨੇ ਇਹ ਸੰਪਤੀ ਵਿਪਤਾ ਹੀ ਹੁੰਦੀ ਹੈ ਜਿੱਥੇ ਖਜ਼ਾਨਾ ਹੋਊ ਤੇ ਡਾਕੂ ਦੀ ਅੱਖ ਵੀ ਉੱਥੇ ਜਾਣੀ ਹੈ ਬਈ ਬੈਂਕ ਉਧਰ ਲੁਟੇਰਿਆਂ ਦੀ ਅੱਖ ਵੀ ਬੈਂਕਾਂ ਤੇ ਹੁੰਦੀ ਹੈ ਸੰਪਤੀ ਦੇ ਸਾਰੇ ਦੀ ਅੱਖ ਇਹਦੇ ਵਾਸਤੇ ਲੜਾਈ ਹੈ ਜਿੱਦਾਂ ਲੜਾਈ ਉੱਥੇ ਵਿਪਤਾ ਕਲੇਸ਼ ਹੈ ਤਾਂ ਮਹਿ ਮਗਨ ਹੋ ਤੋ ਨਾ ਤੇਰੋ ਜਾਨ ਇਹਦੇ ਚ ਜਿਹੜੇ ਤੇਰੇ ਜਾਨ ਉਹ ਮਗਨ ਨਹੀਂ ਹੁੰਦੇ ਸੰਸਾਰ ਸਾਰਾ ਮਗਨ ਇਹਦੇ ਵਿੱਚ ਸੰਸਾਰੀ ਆਦਮੀ ਇਹਦੇ ਚ ਮਗਰ ਨੇ ਤੇਰੇ ਜਨ ਇਹਦੇ ਚ ਮਗਰ ਨਹੀਂ ਉਹ ਨਾਮ ਚ ਮਗਰ ਨੇ ਉਹ ਤੇਰੇ ਨਾਲ ਮਗਰ ਨੇ ਸੰਸਾਰ ਇਹਦੇ ਨਾਲ ਮਗਨ ਸੰਪਤੀ ਚ ਉਹ ਜਿਹੜਾ ਸੰਤ ਹੈ ਇਹਨਾਂ ਦਾ ਧਰਮ ਦੂਆ ਬਣਾਉਣ ਨੂੰ ਉਹਨੂੰ ਕੋ ਪੁੱਛੇ ਦੇਖੇ ਵੀ ਆ ਪੰਗਤੀ ਜਾਣਦਾ ਤੋ ਵੀ ਰਵਿਦਾਸ ਦੀ ਲਿਖੀ ਹੈ ਡੇਰਾ ਬੱਲਾ ਹੋਣਾ ਉਹ ਡੇਰਾ ਬੱਲਾਂ ਵਾਲੇ ਨੂੰ ਪੁੱਛਿਆ ਵੀ ਆ ਜਿਹੜੀ ਇਹ ਬੱਲਾਂ ਤੇ ਤੂੰ ਜਿਹੜੀ ਉਹ ਮਾਇਆ ਕਾਹਨੂੰ ਕਰਦਾ ਬਿਫਤੀ ਕਾਹਦੇ ਨਹੀਂ ਬੰਦਾ ਰਬਦਾਸ ਦਾ ਬਿਫਤੀ ਬੰਦਾ ਤੂੰ ਜੱਫੇ ਬੋਲ ਤੂੰ ਰਬਦਾਸ ਦੀ ਗੱਲ ਬੋਲਦਾ ਕਿ ਹੋਰ ਵੀ ਬੰਦਾ ਉਹ ਗੁਰੂ ਬੰਦਾ ਤਾਂ ਫਿਰ ਛੱਡਦੇ ਸਭ ਕੁਝ ਤਾਂ ਮੈਂ ਮਗਨ ਹੋਤਨਾ ਤੇ ਰੋਜਾਨ ਤੇਰਾ ਜਾਂਦਾ ਜੇ ਮਗਨ ਹੁੰਦਾ ਨਹੀਂ ਹੁੰਦਾ ਤੂੰ ਕਿਹਦਾ ਜਾਣਾ ਫਿਰ ਕਿਹਦਾ ਜਾਣਾ ਕਿਹਦੇ ਹੋਰ ਦਾ ਜਾਣਾ ਉਹ ਉਹ ਤਾਂ ਮਾਇਆ ਦਾ ਦਿਵਾਨਾ ਹੈ ਮਾਇਆ ਦੇ ਦਿਵਾਨੇ ਪ੍ਰਾਣੀ ਝੂਠ ਢੋਰੀ ਪਾਈ ਉਹਦਾ ਝੂਠੀ ਮਾਇਆ ਦਾ ਠੱਗਿਆ ਹੋਇਆ ਰੌਲਾ ਬੋਲਦੇ ਰਬਦਾਸ ਨੂੰ ਗੁਰੂ ਬਣਾ ਕੇ ਛੱਡਾਂਗੇ ਆਪੇ ਨਹੀਂ ਬਣਦੇ ਤੁਸੀਂ ਗੁਰੂ ਰਬਦਾਸ ਦੇ ਰਬਦਾਸ ਤਾਂ ਇਹਦਾ ਹੈ ਤੁਸੀਂ ਉਹਦੇ ਲਫ਼ਜ਼ ਜਿਹੜੇ ਕਹੇ ਹੋਏ ਨੇ ਬਾਣੀ ਗਈ ਹੈ ਇਹ ਗੁਰੂ ਬੋਲੋ ਰਵਿਦਾਸ ਗੁਰੂ ਹੈ ਇਹ ਹੀ ਬਾਣੀ ਗੁਰੂ ਹੈ ਇਹ ਤਾਂ ਲੈ ਲੋ ਰੋਸ਼ਨੀ ਕੋਈ ਸਹਿਦ ਲੈ ਲੋ ਬਾਣੀ ਤੋਂ ਸਹਿਦ ਲੈ ਲੋ ਇਹਦੇ ਨਾਲ ਕੋਈ ਫਾਇਦਾ ਹੋਣਾ ਰਵਦਾਸ ਦੀ ਮੂਰਤੀ ਬਣਾਏ ਤਾਂ ਕੋਈ ਫਾਇਦਾ ਨਹੀਂ ਹੋਣਾ ਤੁਹਾਡਾ ਰਵਦਾਸ ਦੀ ਫੋਟੋ ਨਹੀਂ ਬਣੋਗੇ ਜਲੂਸ ਕਰਦੇ ਤਾਂ ਕੁਝ ਨਹੀਂ ਬਣਨਾ ਤੁਹਾਡਾ ਇਹਦੇ ਨਾਲ ਬੜੂ ਜੋ ਸਿੱਖਿਆ ਕੁਝ ਮਨ ਕਹਦਾ ਹੋ ਸਿੱਖਿਆ ਸਿੱਖਿਆ ਕੇ ਨਾ ਨੇੜੇ ਨਹੀਂ ਜਾਣਾ ਤੁਸੀਂ ਉਧਰ ਤਾਂ ਹੀ ਨਹੀਂ ਕਰਨਾ ਸਭ ਛੱਡ ਕੇ ਭੱਜਣਗੇ ਇਹ ਤਾਂ ਗੋਲ ਨੂੰ ਭੱਜਦੇ ਨੇ ਰੌਦਾਸ ਦੇ ਨਾਂ ਤੇ ਹੋਵੇ ਉਹ ਕਹਿੰਦੇ ਗੁਰੂ ਨਾਨਕ ਦੇ ਨਾਂ ਤੇ ਹੋਵੇ ਵਾਇਆ ਤਾਰੀ ਤੁਸੀਂ ਬੰਦੇ ਹੋ ਗੱਲਾਂ ਕਰਦੇ ਹੋ ਧਰਮ ਦੀਆਂ ਲੋਕ ਤੇ ਜਾਣਦੇ ਨਹੀਂ ਉਹ ਪਬਲਿਕ ਜਾਣਦੇ ਨਹੀਂ ਹੈ ਤੁਸੀਂ ਧਾਰਮਿਕ ਬੰਦੇ ਹੋ ਉਹ ਨਾਲ ਦੇ ਵੀ ਤੁਹਾਡੇ ਵਣ ਰਾਜੇ ਸੀ ਮੁਕਦਮ ਕੁੱਤੇ ਉਹ ਇਹ ਜਿਹੋ ਤੁਸੀਂ ਅਮਰ ਧਰਮ ਦਾ ਭੇਸੇ ਆ ਜਿਹੜੇ ਨਾਲ ਦੇ ਨੇ ਉਹ ਵੀ ਲੁੱਟਖੋ ਵਾਲੇ ਵਿੱਚ ਹਿੱਸੇ ਵਾਲੇ ਨੇ ਦਾ ਹਿੱਸਾ ਉਹਨੂੰ ਨਹੀਂ ਮਿਲੂਗਾ ਜਿਹੜੇ ਨਾਲ ਤੁਹਾਡੇ ਜੁੜੇ ਹੋਏ ਨੇ ਸਾਰੇ ਗੱਦ ਉਧਰ ਪ੍ਰੇਮ ਸੀ ਜੇਵਰੀ ਬੰਦਿਓ ਤੇਰੋ ਜਾਨ ਤੇਰੇ ਜਾਨ ਤੇਰੇ ਨਾਲ ਪ੍ਰੇਮ ਦੀ ਜੇਵੜੀ ਬੰਦੀ ਪ੍ਰੇਮ ਦੀ ਡੋਰ ਤੇਰੇ ਨਾਲ ਜੋੜ ਲਈ ਤੇਰੇ ਜਨ ਨੇ ਤੇਰੇ ਨਾਲ ਪ੍ਰੇਮ ਪਾ ਲਿਆ ਤੂੰ ਜੇ ਛੁੱਟੇਗਾ ਦੱਸ ਕਿਹੜੇ ਗੋਲਡ ਛੁੱਟੇਗਾ ਕਹਿਰ ਵਿਦਾਤ ਛੁੱਟਬੋ ਕਮਨ ਗੁਣ ਗੁਣ ਛੁੱਟ ਕੇ ਦੱਸ ਕਿਸੇ ਗੁਣ ਨਾ ਛੁੱਟ ਔਗਣ ਨਾਲ ਛੁੱਟਣਾ ਔਗਣ ਤੇ ਜਹੇ ਨਹੀਂ ਗੁਣ ਛੁੱਟ ਔਗਣ ਤੇ ਜਹੇ ਨਹੀਂ ਗੁਣੇ ਗੁਣ ਗੁਣ ਕੋਈ ਪ੍ਰੇਮ ਨੂੰ ਤੋੜਦਾ ਨਹੀਂ ਗੁਣ ਤਾਂ ਪ੍ਰੇਮ ਨੂੰ ਪੱਕਾ ਕਰਦਾ ਦੱਸ ਕਿਹੜਾ ਗੁਣ ਹੈ ਤੇਰੇ ਨਾਲ ਤੇਰੇ ਦੱਸ ਕਿਹੜਾ ਗੁਣ ਹੈ ਜਿਹੜਾ ਮੇਰੇ ਨਾਲ ਪ੍ਰੇਮ ਦੀ ਡੋਰੀ ਤੋਂ ਮੇਰੇ ਤੋਂ ਛੁੱਟ ਜਾਏਗਾ ਗੁਣ ਤਾਂ ਪ੍ਰੇਮ ਨੂੰ ਪੱਕਾ ਕਰਦਾ ਪ੍ਰੇਮ ਤਾਂ ਆਪਣੇ ਆਪ 'ਚ ਗੁਣ ਤੇ ਡੋਰੀ ਨੂੰ ਮਜ਼ਬੂਤ ਕਰੇਗਾ ਤੂੰ ਕਵਣ ਗੁਣ ਕਿਸੇ ਗੁਣ ਨਾਲ ਛੁੱਟ ਹੁਣ ਔਗਣ ਅਦਾਰੇ ਨੇ ਜਿਹੜੇ ਉਹਨਾਂ 'ਚ ਪ੍ਰੇਮ ਨਹੀਂ ਹੁੰਦਾ ਗੁਣਵੰਤਾਂ 'ਚ ਪ੍ਰੇਮ ਹੁੰਦਾ ਕਹਿਣ ਦਾ ਮਤਲਬ ਹੈ ਜੇ ਪ੍ਰੇਮ ਨਹੀਂ ਆ ਜੇ ਸਿੱਖ ਲੋ ਸਾਰੇ ਔਗਣ ਅਦਾਰੇ ਨੇ ਗੁਣਵੰਤੇ ਨਹੀਂ ਹਨ ਔਗਣ ਨੇ ਗੁਣ ਹੈ ਨਹੀਂ ਕੋਈ ਗੁਣ ਧਾਰਨ ਕਰਦੇ ਸੀ ਉਹ ਕੀਤੇ ਨਹੀਂ ਹੋਰ ਹੋਰ ਰੌਲਾ ਪਾਇਆ ਹੋਇਆ